ਕਿਸੇ ਕਹੋ ਮੋਏ ਜੀ ਬੇਦਨਾਈ ਸੰਸਾਰ ਵਿੱਚ ਮਨੁੱਖੀ ਆਬਾਦੀ ਵਿੱਚ ਦਿਨ ਬ ਦਿਨ ਵਾਧਾ ਹੋਣ ਨਾਲ ਜਿੱਥੇ ਤਕਰੀਬਨ ਹਰ ਧਰਮ ਦੇ ਉਨਿਆਈਆਂ ਦੀ ਗਿਣਤੀ ਵਧ ਰਹੀ ਹੈ ਉੱਥੇ ਸਰਕਾਰੀ ਅੰਕੜਿਆਂ ਅਨੁਸਾਰ ਨਵੀਂ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਪਿਛਲੀ ਗਿਣਤੀ ਨਾਲੋਂ ਤਕਰੀਬਨ 3% ਘਟ ਗਈ ਹੈ ਅੱਜਕੱਲ ਦੇ ਖੌਤੀ ਗੁਰੂਆਂ ਦੇ ਬਣਾਏ ਨਵੇਂ ਧਰਮ ਜਿਨ੍ਹਾਂ ਕੋਲ ਨਾ ਕੋਈ ਆਪਣਾ ਫਲਸਫਾ ਜਾਂ ਸਿਧਾਂਤ ਹੈ ਨਾ ਹੀ ਕੋਈ ਇਤਿਹਾਸਕ ਵਿਰਸਾ ਹੈ ਪੁਲਾਂਘਾਂ ਪੁੱਟਦੇ ਅੱਗੇ ਵਧ ਰਹੇ ਹਨ ਪਰ ਸਭ ਕੁਝ ਹੋਣ ਦੇ ਬਾਵਜੂਦ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਨਿਰਮਲ ਪੰਥ ਕਿਉਂ ਘਾਟੇ ਵੱਲ ਜਾ ਰਿਹਾ ਹੈ ਇਸ ਦੀ ਪੜਚੋਲ ਕਰਨੀ ਸਾਡਾ ਫਰਜ਼ ਹੈ ਤਾਂ ਕਿ ਆਮ ਸਿੱਖ ਸੰਗਤ ਨੂੰ ਜਾਗਰਤ ਕੀਤਾ ਜਾ ਸਕੇ ਕਿਸੇ ਕੌਮ ਨੂੰ ਬਲੰਦੀਆਂ ਤੇ ਪਹੁੰਚਾਉਣ ਲਈ ਜਿਨ੍ਹਾਂ ਸੰਸਥਾਵਾਂ ਦਾ ਯੋਗਦਾਨ ਹੁੰਦਾ ਹੈ ਉਹ ਹਨ ਪਹਿਲਾ ਧਾਰਮਿਕ ਸਥਾਨ ਤੇ ਉਹਨਾਂ ਦੇ ਸੰਚਾਲਕ ਦੂਜਾ ਕੌਮੀ ਲੀਡਰ ਤੀਸਰਾ ਵਿਦਿਅਕ ਸੰਸਥਾਵਾਂ ਚੌਥਾ ਬੁੱਧੀਜੀਵੀ ਵਰਗ ਪੰਜਵਾਂ ਵਿਅਕਤੀਗਤ ਧਾਰਮਿਕ ਸੰਸਥਾਵਾਂ ਅਸੀਂ ਇਹਨਾਂ ਸਾਰੇ ਅੰਗਾਂ ਦਾ ਵਿਸ਼ਲੇਸ਼ਣ ਕਰਕੇ ਸਹੀ ਤਸਵੀਰ ਪਾਠਕਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਧਾਰਮਿਕ ਸਥਾਨ ਪਿਛਲੇ ਸਮੇਂ ਵਿੱਚ ਜਦੋਂ ਅਨੇਕਾਂ ਸੰਕਟਾਂ ਵਿੱਚੋਂ ਗੁਜ਼ਰਦੇ ਹੋਏ ਖਾਲਸਾ ਪੰਥ ਨੇ ਸ਼ਾਨਦਾਰ ਕਾਰਨਾਮੇ ਕਰਕੇ ਸੁਨਹਿਰੀ ਇਤਿਹਾਸ ਸਿਰਜਿਆ ਤਾਂ ਧਾਰਮਿਕ ਸਥਾਨ ਜੋ ਉਸ ਸਮੇਂ ਧਰਮਸ਼ਾਲਾ ਜਾਂ ਡੇਰੇ ਕਹਾਉਂਦੇ ਹਨ ਕਹਾਉਂਦੇ ਸਨ ਨੂੰ ਕੋਖਿਆਂ ਪਤਾ ਚੱਲਦਾ ਹੈ ਕਿ ਇਹਨਾਂ ਦੇ ਸੰਚਾਲਕ ਆਪ ਹੀ ਨਿਤਨੇਮ ਕਰਦੇ ਸਨ ਇੱਥੇ ਹੀ ਲੋੜਵੰਦਾਂ ਨੂੰ ਗੁਰਮੁਖੀ ਜਾਂ ਗੁਰਬਾਣੀ ਪੜਾਈ ਜਾਂਦੀ ਸੀ ਇਸ ਸਥਾਨ ਤੋਂ ਹੀ ਆਏ ਗਏ ਮੁਸਾਫਿਰ ਜਾਂ ਲੋੜਵੰਦ ਨੂੰ ਲੰਗਰ ਪਾਣੀ ਮੰਜਾ ਬਿਸਤਰਾ ਮਿਲਦਾ ਸੀ ਸੇਵਾਪੰਥੀ ਨਿਰਮਲੇ ਅਤੇ ਉਦਾਸੀ ਸਾਧੂ ਇਨ੍ਹਾਂ ਸਥਾਨਾਂ ਤੇ ਹੀ ਲੋੜਵੰਦ ਨੂੰ ਦਵਾਈ ਬੂਟੀ ਦਿੰਦੇ ਸਨ ਇਨ੍ਹਾਂ ਸਥਾਨਾਂ ਤੇ ਹੀ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਹੁੰਦੀ ਸੀ ਸਭ ਤੋਂ ਵੱਡੀ ਗੱਲ ਇਹਨਾਂ ਦਾ ਆਪਣਾ ਕਿਰਦਾਰ ਜਿਹਾ ਹੁੰਦਾ ਸੀ ਕਿ ਪਿੰਡ ਵਿੱਚ ਜੇ ਕੋਈ ਲੜਾਈ ਝਗੜਾ ਹੋ ਜਾਵੇ ਤਾਂ ਜੋ ਇਨ੍ਹਾਂ ਸਥਾਨਾਂ ਦੇ ਮੁਖੀ ਫੈਸਲਾ ਕਰਨ ਸਾਰਾ ਪਿੰਡ ਮੰਨਦਾ ਸੀ ਜਿਸ ਸਥਾਨ ਤੋਂ ਭੁੱਖੇ ਤੇ ਰਾਹਗੀਰ ਨੂੰ ਰੋਟੀ ਮਿਲੇ ਬਿਮਾਰ ਨੂੰ ਦਵਾਈ ਮਿਲੇ ਜਗਿਆਸੂ ਨੂੰ ਗੁਰਬਾਣੀ ਮਿਲੇ ਉਹ ਸਥਾਨ ਕਿਉਂ ਤਰੱਕੀ ਨਹੀਂ ਕਰੇਗਾ ਇੱਥੇ ਇਸੇ ਲਈ ਆਮ ਲੋਕਾਈ ਸਿੱਖੀ ਵੱਲ ਪ੍ਰੇਰਿਤ ਹੁੰਦੀ ਸੀ ਪਰ ਅੱਜ ਜਦ ਅਸੀਂ ਵੱਡੇ ਇਤਿਹਾਸ ਗੁਰਦੁਆਰਿਆਂ ਤੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਬਣੇ ਗੁਰਦੁਆਰਿਆਂ ਵੱਲ ਝਾਤ ਮਾਰਦੇ ਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਕੇਵਲ ਨਿਤਨੇਮ ਹੁੰਦਾ ਹੈ ਬਾਕੀ ਹੋਰ ਕੁਝ ਵੀ ਨਹੀਂ ਸ਼ਹਿਰਾਂ ਦੇ ਉਂਗਲਾਂ ਦੇ ਗਿਣਨ ਵਾਲੇ ਗੁਰਦੁਆਰਿਆਂ ਵਿੱਚ ਨਿਤਨੇਮ ਹੈ ਬਾਕੀਆਂ ਵਿੱਚ ਕੇਵਲ ਬਾਹਰ ਬੋਰਡ ਲੱਗੇ ਹੋਏ ਹਨ ਮੱਸਿਆ ਸੰਗਰਾਂਦ ਪੂਰਨਮਾਸ਼ੀ ਅਖੰਡ ਪਾਠ ਦੀ ਪੇਟਾ ਭਾਈ ਸਾਹਿਬ ਦੇ ਕੀਰਤਨ ਦੀ ਪੇਟਾ ਭਾਂਡਿਆਂ ਦੀ ਬੁਕਿੰਗ ਧਰਮਸ਼ਾਲਾ ਡੇਰੇ ਤੇ ਗੁਰਦੁਆਰਿਆਂ ਦੀ ਇਮਾਰਤਾਂ ਇੱਕ ਸਾਧਨ ਸੀ ਸਿੱਖੀ ਨੂੰ ਪ੍ਰਫੁੱਲਤ ਕਰਨ ਦਾ ਤੇ ਮਨੋਰਥ ਹੈ ਸਿੱਖੀ ਸਿਧਾਂਤ ਰਾਹੀਂ ਮਨੁੱਖਤਾ ਨੂੰ ਪਰਮੇਸ਼ਰੀ ਗੁਣਾ ਦਇਆ ਧਰਮ ਸਤ ਸੰਤੋਖ ਤੇ ਰੱਬੀ ਪਿਆਰ ਨਾਲ ਸ਼ਰਸ਼ਾਰ ਕਰਨ ਦਾ ਪਰ ਬਦਕਿਸਮਤੀ ਦੇਖੋ ਕਿ ਗੁਰਦੁਆਰਿਆਂ ਦੀ ਇਮਾਰਤਾਂ ਨੂੰ ਹੀ ਸਿੱਖੀ ਮਾਨਸਿਕਤਾ ਦੇ ਮਨੋਰਥ ਸਮਝ ਲਿਆ ਹੈ ਗੁਰਦੁਆਰਿਆਂ ਦੇ ਪੱਥਰਾਂ ਨਾਲ ਸ਼ਿੰਗਾਰਨਾ ਉੱਚੇ ਗੁੰਬਦਾਂ ਨੂੰ ਸੋਨੇ ਨਾਲ ਚਮਕਾਉਣਾ ਜਦੋਂ ਮਨੋਰਥ ਸਮਝ ਲਿਆ ਜਾਵੇ ਤਾਂ ਸਿਧਾਂਤ ਕਿਵੇਂ ਪ੍ਰਫੁੱਲਤ ਹੋ ਸਕਦਾ ਹੈ ਗੁਰੂ ਸਾਹਿਬ ਨੇ ਸਿੱਖੀ ਦੇ ਪਸਾਰ ਲਈ ਤਿੰਨ ਸੰਸਥਾਵਾਂ ਬਣਾਈਆਂ ਸਨ ਰਾਗੀ ਢਾਡੀ ਅਤੇ ਗਿਆਨੀ ਸੰਗੀਤ ਦੀ ਕਲਾ ਨਾਲ ਰਾਗੀ ਸਰੋਤਿਆਂ ਨੂੰ ਆਕਰਸ਼ਿਤ ਕਰਕੇ ਬੈਠਣ ਲਈ ਪ੍ਰੇਰਦੇ ਸਨ ਗਿਆਨੀ ਗੁਰ ਗਿਆਨੀ ਗੁਰ ਸ਼ਬਦ ਦਾ ਸਿਧਾਂਤ ਅਤੇ ਫਲਸਫਾ ਕਥਾ ਰਾਹੀਂ ਸਰੋਤਿਆਂ ਦੇ ਹਿਰਦੇ ਵਿੱਚ ਬਿਠਾਉਂਦੇ ਸਨ ਇਤਿਹਾਸ ਤੋਂ ਜਾਣੂ ਕਰਾ ਕੇ ਸੰਗਤਾਂ ਦੇ ਹਿਰਦੇ ਵਿੱਚ ਰੱਬੀ ਪਿਆਰ ਅਤੇ ਗੁਰੂ ਪਿਆਰ ਪੈਦਾ ਕਰਦੇ ਸਨ ਢਾਡੀ ਵਾਰਾਂ ਗਾ ਕੇ ਸਿੱਖੀ ਸਿਧਾਂਤ ਤੇ ਕੁਰਬਾਨ ਹੋਏ ਸਿੱਖ ਬਹਾਦਰਾਂ ਦੀਆਂ ਵੀਰ ਗਾਥਾਵਾਂ ਸੁਣਾ ਕੇ ਆਪਾ ਵਰਣ ਦੀ ਪ੍ਰੇਰਣਾ ਦਿੰਦੇ ਸਨ ਪਰ ਹੁਣ ਗੁਰਦੁਆਰਿਆਂ ਵਿੱਚ ਸਾਰਾ ਦਿਨ ਕੀਰਤਨ ਹੁੰਦਾ ਹੈ ਕੇਵਲ ਸਵੇਰੇ ਇੱਕ ਘੰਟਾ ਗੁਰ ਸ਼ਬਦ ਦੀ ਕਥਾ ਵਿਰਲੇ ਸਥਾਨ ਤੇ ਹੁੰਦੀ ਹੈ ਜਿਨ੍ਹਾਂ ਨੂੰ ਗੁਰਬਾਣੀ ਦੀ ਸੂਝ ਹੈ ਕੇਵਲ ਉਹੀ ਲਾਹ ਲੈ ਸਕਦੇ ਹਨ ਬਾਕੀ ਕੇਵਲ ਮੱਥਾ ਟੇਕ ਕੇ ਅਤੇ ਕੜਾਹ ਪ੍ਰਸ਼ਾਦ ਨਾਲ ਹੀ ਕੰਮ ਸਾਰਦੇ ਹਨ ਬੱਚਿਆਂ ਲਈ ਅਤੇ ਨੌਜਵਾਨ ਵਰਗ ਲਈ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਫਿਰ ਉਹ ਕਿਉਂ ਉੱਥੇ ਜਾਣ ਪਿੰਡਾਂ ਵਿੱਚ ਵਿਦੇਸ਼ੀ ਸਿੱਖਾਂ ਦੀ ਮਾਇਆ ਨਾਲ ਆਲੀਸ਼ਾਨ ਗੁਰਦੁਆਰੇ ਬਣੇ ਹੋਏ ਹਨ ਪਰ ਗ੍ਰੰਥੀ ਜੇ ਹਨ ਜੋ ਕੇਵਲ ਸਵੇਰੇ ਪ੍ਰਕਾਸ਼ ਕਰਕੇ ਸ਼ਾਮ ਨੂੰ ਗੁਰੂ ਸਰੂਪ ਸੰਤੋਖ ਦੇਣ ਕਿਉਂਕਿ ਗ੍ਰੰਥੀ ਸਿੰਘ ਦੀ ਤਨਖਾਹ ਵੱਡੇ ਪਿੰਡਾਂ ਵਿੱਚ 6-700 ਤੋਂ ਵੱਧ ਨਹੀਂ ਅਜਿਹੇ ਹਾਲਾਤ ਵਿੱਚ ਸਿੱਖੀ ਦੇ ਵਾਧੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਸਨ 1960 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੱਜਣ ਨੂੰ ਵਿਨੋਬਾ ਭਾਵੇ ਕੋਲ ਉਸ ਦੀ ਵਿਚਾਰਧਾਰਾ ਨੂੰ ਸਮਝਣ ਲਈ ਉਹਨਾਂ ਦੇ ਆਸ਼ਰਮ ਵਿੱਚ ਭੇਜਿਆ। ਉਹ 2-3 ਮਹੀਨੇ ਉੱਥੇ ਰਿਹਾ, ਉਹਨਾਂ ਦੇ ਪ੍ਰਵਚਨ ਸੁਣੇ ਅਤੇ ਉਹਨਾਂ ਨੇ ਸਿਧਾਂਤ ਨੂੰ ਸਮਝਿਆ। ਇੱਕ ਦਿਨ ਗੱਲਾਂ ਕਰਦੇ ਵਿਨੋਬਾ ਭਾਵੇ ਜੀ ਨੇ ਕਿਹਾ ਕਿ ਸਿੱਖ ਧਰਮ ਬਹੁਤ ਅੱਛਾ ਧਰਮ ਥਾ ਲੇਕਿਨ ਅਬ ਇਹ ਬੇਕਾਰ ਹੋ ਜਾਵੇਗਾ ਸੱਜਣ ਜੀ ਸੁਣ ਕੇ ਤਰਬ ਗਏ। ਜਦੋਂ ਉਹਨਾਂ ਕਾਰਨ ਪੁੱਛਿਆ, ਰੋਵਾ ਜੀ ਨੇ ਉੱਤਰ ਦਿੱਤਾ, ਕਿਉਂਕਿ ਇਸ ਧਰਮ ਵਿੱਚ ਵੋਟ ਚੋਣਾਂ ਦਾ ਰਾਜ ਹੋ ਗਿਆ ਹੈ वोट के लिए पैसा दिया जाएगा हर एक जायज नजायज दाव खेला जाएगा जैसे देश की राजनीति में हो रहा है ਵਿਨੋਬਾ ਜੀ ਦੀ ਭਵਿੱਖਬਾਣੀ ਅੱਜ ਸੱਚ ਸਾਬਤ ਹੋ ਰਹੀ ਹੈ ਚੋਣ ਜਿੱਤਣ ਵਾਲੇ ਗੁਰਦੁਆਰਾ ਕਮੇਟੀ ਤੇ ਪ੍ਰਬੰਧਕਾਂ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਜ਼ਰ ਨਹੀਂ ਆਉਂਦਾ ਹਰ ਰੋਜ਼ ਅਖਬਾਰਾਂ ਵਿੱਚ ਖਬਰਾਂ ਛਪਦੀਆਂ ਹਨ ਕਿ ਕਿਸ ਤਰ੍ਹਾਂ ਲੀਡਰ ਇੱਕ ਦੂਜੇ ਦੀਆਂ ਪੱਗਾਂ ਉਛਾਲਦੇ ਹਨ ਗੁਰਦੁਆਰਿਆਂ ਦੇ ਗੋਲਕ ਚੋਰੀ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ ਹਿਸਾਬ ਕਿਤਾਬ ਦੇ ਸਕੈਂਡਲਾਂ ਦਾ ਸਭ ਨੂੰ ਪਤਾ ਲੱਗ ਚੁੱਕਾ ਹੈ ਜਥਾ ਰਾਜਾ ਤਥਾ ਪ੍ਰਜਾ ਅਨੁਸਾਰ ਗੁਰਦੁਆਰਿਆਂ ਦੇ ਮੈਨੇਜਰ ਗ੍ਰੰਥੀ ਸੇਵਾਦਾਰ ਅਤੇ ਹੋਰ ਕਰਮਚਾਰੀਆਂ ਦੇ ਕਿਰਦਾਰ ਨੂੰ ਜੇ ਵੇਖਿਆ ਜਾਵੇ ਤਾਂ ਹੋਰ ਵੀ ਮਾਇੂਸੀ ਹੁੰਦੀ ਹੈ ਅਖਬਾਰਾਂ ਵਿੱਚ ਆ ਚੁੱਕਾ ਹੈ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੇ 80% ਗ੍ਰੰਥੀ ਕੀਰਤਨੀਏ ਸੇਵਾਦਾਰ ਨਸ਼ਿਆਂ ਦੇ ਸ਼ਿਕਾਰ ਹੋ ਗਏ ਹਨ ਵਿਰਲੇ ਨੂੰ ਹੀ ਸਿੱਖੀ ਨਾਲ ਪਿਆਰ ਹੈ ਵਰਨਾ ਸਭ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੈ